ਪੌੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਜਿੱਥੇ ਤਾਂ ਡੇਰਾ ਬਣਾ ਲਿਆ ਨਾ ਇਹ ਡੇਰਾ ਨਹੀਂ ਹੈ ਡੇਰਾ ਕਿਹੜਾ ਬਣਾਇਆ ਡੇਰਾ ਬਣਾਇਆ ਸੰਤੋਖ ਦਾ ਸਾਰੀਆਂ ਮੱਤਾਂ ਨੇ ਸੰਤੋਖ ਨੂੰ ਡੇਰਾ ਬਣਾਇਆ ਮੁਕਤੀ ਨੂੰ ਡੇਰਾ ਬਣਾਇਆ ਮੁਕਤੀ ਡੇਰਾ ਨਹੀਂ ਹੈ ਮੁਕਤੀ ਦੇ ਡੇਰਾ ਨਹੀਂ ਹੈ ਮੁਕਤੀ ਦਾ ਤਾਂ ਆਹੀ ਹੈ ਮੁਕਤੀ ਤੋਂ ਇਹ ਡੇਰੇ ਤੋਂ ਖਿਸਕਦਾ ਹੈ ਇੱਥੋਂ ਹੀ ਡਿੱਗਦਾ ਹੈ ਇੱਥੋਂ ਹੀ ਪ੍ਰਪੰਚ ਰਜਦਾ ਹੈ ਇਹ ਡੇਰਾ ਨਹੀਂ ਇਹ ਤੋਂ ਅੱਗੇ ਆ ਜੋ ਜਿਹੜਾ ਡੇਰਾ ਤਾਂ ਜਾਣ ਜਿਹੜਾ ਡੇਰਾ ਹੈ ਉਹ ਤਾਂ ਸੱਚਖੰਡ ਹੈ ਆਪਣਾ ਮੁਕਤ ਬਪਰੇ ਵੀ ਗਿਆਨੀ ਤਿਆਗਾ ਗਿਆਨੀ ਤਾਂ ਹੀ ਮੁਕਤੀ ਨੂੰ ਤਿਆਗਦੇ ਨੇ ਗਿਆਨਵਾਨਾਂ ਨੂੰ ਪਤਾ ਅੱਗੇ ਹੋ ਰਿਹਾ ਡੇਰਾ ਗਿਆਨਵਾਨ ਨੂੰ ਪਤਾ ਡੇਰਾ ਅੱਗੇ ਆ ਗਿਆਨੀਆਂ ਨੂੰ ਨਹੀਂ ਪਤਾ ਕਹਿੰਦੇ ਮੁਕਤੀ ਹੋਈ ਸਭ ਕੁਝ ਹੈ ਮੁਕਤੀ ਤਾਂ ਮੌਤ ਦਾ ਨਾਮ ਜੀਵਨ ਕਾਲ ਹੋਊ ਫਿਰ ਜਨਮ ਪਦਾਰਥ ਕਦ ਮਿਲਿਆ ਮੁਕਤੀ ਤਾਂ ਮਰਤੀ ਦਾ ਨਾਮ ਹੈ ਮੁਕਤੀ ਨਾਲ ਛੱਡਿਆ ਹੀ ਆ ਕੁਝ ਤਿਆਗ ਹੈ ਮੁਕਤੀ ਚ ਪ੍ਰਾਪਤੀ ਦਾ ਕੁਝ ਨਹੀਂ ਹੈ ਮੁਕਤੀ ਸੰਸਾਰ ਦਾ ਤਿਆਗ ਕਰਾਉਂਦੀ ਹੈ ਪਦਾਰਥਾਂ ਦਾ ਮਿਲਿਆ ਕੁਝ ਨਹੀਂ ਮੁਕਤੀ ਵਾਲੇ ਨੂੰ ਜਿੰਨੇ ਸੰਤ ਨੇ ਮੁਕਤੀ ਵਾਲੇ ਹੁੰਦੇ ਨੇ ਨਾ ਤਿਆਗ ਹੁੰਦਾ ਅੰਦਰ ਉਹਨਾਂ ਕੋ ਗਿਆਨ ਨਹੀਂ ਹੁੰਦਾ ਸੱਚ ਦਾ ਸੱਚ ਦਾ ਗਿਆਨ ਉਹ ਤੇ ਬਾਅਦ ਸ਼ੁਰੂ ਹੁੰਦਾ ਤਿਆਗ ਤੋਂ ਮਾਇਆ ਦੇ ਗਿਆਨ ਨਾਲ ਮੁਕਤੀ ਮਿਲਦੀ ਹੈ ਸੱਚ ਦੇ ਗਿਆਨ ਨਾਲ ਮੁਕਤੀ ਨਹੀਂ ਮਿਲਦੀ ਹੈ ਮੁਕਤੀ ਮਿਲੀ ਆ ਮਾਇਆ ਦੇ ਗਿਆਨ ਨਾਲ ਮਾਇਆ ਲੱਗਣੀ ਆ ਮਾਇਆ ਆਇਆ ਮਾਇਆ ਆਇਆ ਮਾਇਆ ਫਸਾਉਂਦੀ ਹੈ ਮਾਇਆ ਕੀ ਕਰਨੀ ਹੈ ਸਰੀਰ ਹੈ ਫਲਨ ਇਹ ਤਾਂ ਮਾਇਆ ਦਾ ਗਿਆਨ ਹੈ ਮਾਇਆ ਨੂੰ ਤਿਆਗ ਕਰਨਾ ਮਾਇਆ ਦੀਆਂ ਕਮੀਆਂ ਦੱਸ ਕੇ ਤਿਆਗ ਕਰਾਇਆ ਵੀ ਕਿਹੜਾ ਨਾਲ ਜਾਣ ਵਾਲੀ ਹੈ ਤੇਰੇ ਜਿਹੜੀ ਨਾਲ ਜਾਣ ਵਾਲੀ ਚੀਜ਼ ਉਹਨੂੰ ਲੈ ਨਾਲ ਜਾਣ ਵਾਲੀ ਚੀਜ਼ ਤਾਂ ਜੋ ਕੋਲ ਹੈ ਨਹੀਂ ਪਰ ਇਹ ਦੱਸਦਾ ਮਾਇਆ ਨਾਲ ਨਹੀਂ ਜਾਣਾ ਮਾਇਆ ਦੀ ਜਿਹੜੀ ਸਾਡੇ ਅੰਦਰ ਜ਼ਿਆਦਾ ਮਾਇਆ ਦਾ ਮਤਲਬ ਦੀ ਕੀਮਤ ਹੈ ਬਿਲਕੁਲ ਜ਼ੀਰੋ ਕੀਮਤ ਕਰਤੀ ਮਾਇਆ ਦੀ ਮਾਇਆ ਦੀ ਕੀਮਤ ਨਹੀਂ ਘਟਾ ਕੇ ਲਾਤੀ ਜ਼ੀਰੋ ਹੈ ਸੁਣ ਸੁਣ ਜ਼ੀਰੋ ਨੂੰ ਕਹਿੰਦੇ ਇਹ ਤੇਰੇ ਵਾਸਤੇ ਤਾਂ ਕੋਈ ਕੀਮਤ ਨਹੀਂ ਦੀ ਆਤਮਾ ਵਾਸਤੇ ਮਾਇਆ ਦੀ ਕੀਮਤ ਹੈ ਅਵਰ ਕਾਇ ਤੇਰੇ ਕਿਤੇ ਨਾ ਆਤਮਾ ਵਾਸਤੇ ਮਾਇਆ ਦੀ ਕੋਈ ਕੀਮਤ ਨਹੀਂ ਗੱਲ ਇਹ ਦੱਸੀ ਮਾਇਆ ਦੀ ਕੀਮਤ ਜੇ ਹੈ ਤਾਂ ਮਾਇਆ ਵਾਲੇ ਸਰੀਰ ਵਾਸਤੇ ਹੈ ਤੇਰੇ ਵਾਸਤੇ ਤਾਂ ਕੋਈ ਕੀਮਤ ਨਹੀਂ ਇਹੀ ਗਿਆਨ ਹੈ ਮਾਇਆ ਦਾ ਗਿਆਨ ਹੈ ਇੱਥੇ ਤੱਕ ਤਾਂ ਆਤਮਾ ਦਾ ਗਿਆਨ ਤਾਂ ਹੈ ਨਹੀਂ ਆਤਮਾ ਕੀ ਹੈ ਨਹੀਂ ਆਤਮਾ ਵਾਸਤੇ ਮਾਇਆ ਦੱਸ ਕੀ ਹੈ ਤੇਰੇ ਕਿਹੜਾ ਨਾਲ ਜਾਣੀ ਹੈ ਜੋ ਆਤਮਾ ਦਾ ਗਿਆਨ ਹੈ ਸਭ ਨੂੰ ਪਤਾ ਤਾਂ ਵੀ ਆਤਮਾ ਜਾਂਦੀ ਹੈ ਜਾਂ ਨਾਲ ਨਹੀਂ ਲੱਗੇ ਜਾਂਦੀ ਇਹਦੇ ਜੋ ਆਤਮਾ ਬਾਰੇ ਤਾਂ ਕੋਈ ਗਿਆਨ ਨਹੀਂ ਹੈ ਇਹਨਾਂ ਗਿਆਨ ਤਾਂ ਸਾਰਿਆਂ ਨੂੰ ਹੈ ਆਤਮਾ ਦਾ ਇੰਨਾ ਗਿਆਨ ਤਾਂ ਸਾਰਿਆਂ ਨੂੰ ਆਤਮਾ ਦਾ ਆਤਮ ਦਰਸ਼ਨ ਹੀ ਹੈ ਅਜੋ ਆਤਮ ਦਰਸ਼ਨ ਤੋਂ ਬਾਅਦ ਨਹੀਂ ਗੱਲ ਆਤਮ ਦਰਸ਼ਨ ਤਾਂ ਉਹ ਤੋਂ ਗਾਹਾਂ ਹੈ ਮੁਕਤੀ ਤੋਂ ਬਾਅਦ ਆਤਮ ਦਰਸ਼ਨ ਦੀ ਗੱਲ ਸ਼ੁਰੂ ਹੋਣੀ ਹੈ ਜਦ ਇਹਨੇ ਮਾਇਆ ਛੱਡ ਦੇਣੀ ਹੈ ਉਹ ਤੋਂ ਬਾਅਦ ਉਹੀ ਗੱਲ ਸਟਾਰਟ ਹੋਣੀ ਹੈ ਆਤਮਾ ਹੈ ਕੀ ਆਤਮਾ ਹੈ ਕੀ ਗੱਲ ਹੋਰ ਹੈ ਜਿਨ੍ਹਾਂ ਦਾ ਆਤਮਾ ਬਾਰੇ ਦੁਨੀਆ ਜਾਣਦੀ ਉਹਨਾਂ ਸਾਰੇ ਜਾਣਦੇ ਹੀ ਉਹਨੇ ਇਹ ਗੱਲ ਕਹੀ ਹੋਈ ਹੈ ਗੁਰਬਾਣੀ ਜਿੰਨੀ ਕਿ ਆਮ ਸਾਰੇ ਜਾਣਦੇ ਆ ਸੀ ਤੇ ਜਾਣਦੇ ਆ ਸੀ ਕਿ ਆਤਮਾ ਵਿੱਚੋਂ ਨਿਕਲ ਜਾਂਦੀ ਹੈ ਕੋਈ ਚੀਜ਼ ਜ਼ਰੂਰ ਹੈ ਪਰ ਨਾਲ ਕੁਝ ਨਹੀਂ ਜਾਂਦਾ ਸਾਡੇ ਇਹ ਤਾਂ ਸਾਰੇ ਲੋਕ ਜਾਣਦੇ ਹੀ ਨੇ ਇਹਦੇ ਵਿੱਚ ਦੱਸਣ ਦੀ ਕੀ ਗੱਲ ਸੀ ਜੋ ਅਸੀਂ ਜਾਣਦੇ ਹੋ ਅਸੀਂ ਮੰਨਦੇ ਵੀ ਹਾਂ ਵੀ ਭਾਈ ਫਲਾਣਾ ਕਿਹੜਾ ਨਾਲ ਲੈ ਗਿਆ ਢਿਮਕਾ ਕਿਹੜਾ ਨਾਲ ਲੈ ਗਿਆ ਗੱਲਾਂ ਸੀ ਕਰਦੇ ਹੀ ਆ ਉਹੀ ਗੱਲਾਂ ਗੁਰਬਾਣੀ ਚ ਕੀਤੀਆਂ ਨੇ ਉਸ ਲੈਵਲ ਦੀ ਆਤਮਾ ਕੀ ਹੈ ਅੱਧੀ ਹੈ ਅੱਧਾ ਕੀ ਹੁੰਦਾ ਹੈ ਪ੍ਰਾਰਥਨਾ ਕੀ ਹੈ ਇਹ ਗੱਲ ਤੋਂ ਬਾਅਦ ਸਟਾਰਟ ਹੁੰਦੀ ਅਸਲ ਗੱਲ ਇਹ ਹੈ ਆਤਮਾ ਦੀ ਅਸਲ ਗੱਲ ਆਤਮ ਦਰਸ਼ਨ ਅਸਲ ਗਿਆਨ ਇਹ ਜਿਹੜਾ ਤਤ ਗਿਆਨ ਕਹਿੰਦੇ ਨੇ ਉਹ ਉਹ ਹੈ ਮਾਇਆ ਨੂੰ ਛੱਡੇ ਬਿਨਾ ਤਤ ਗਿਆਨ ਦੀ ਭੁੱਖ ਨਹੀਂ ਜਲਦੀ ਪਹਿਲਾਂ ਤਾਂ ਮਾਇਆ ਦੀ ਭੁੱਖ ਹੈ ਮਾਇਆ ਦੀ ਭੁੱਖ ਪਹਿਲਾਂ ਹਟਾਈ ਹੈ ਸੱਚੇ ਨਾਮ ਦੀ ਭੁੱਖ ਲਾਈ ਹੈ ਮਾਇਆ ਦੀ ਭੁੱਖ ਹਟੇ ਤੇ ਬਿਨਾ ਸੱਚੇ ਨਾਮ ਦੀ ਭੁੱਖ ਜਾਗਣੀ ਨਹੀਂ ਜਿਹੜਾ ਇਹ ਭੁੱਖ ਨਹੀਂ ਜਾਗਣੀ ਉਹਨਾਂ ਜਿਹੜੇ ਨਾਲ ਮਗਜ ਮਾਰਨਾ ਵੀ ਬੇਫਾਇਦਾ ਗੱਲਾਂ ਕਰਨੀਆਂ ਬੇਫਾਇਦਾ ਇਸ ਕਰਕੇ ਬਾਣੀ ਪੜ੍ਹਨੀ ਔਰ ਪੜ੍ਹਾਉਣੀ ਔਰ ਸੁਣਨੀ ਬੇਫਾਇਦਾ ਹੋਈ ਹੋਈ ਹੈ ਤੂੰ ਪਹਿਲਾਂ ਮਾਇਆ ਛੜਾਈ ਨਹੀਂ ਸੱਚੇ ਨਾਮ ਦੀ ਭੁੱਖ ਜਾਗੀ ਨਹੀਂ ਜੇ ਸੱਚੇ ਨਾਮ ਦੀ ਭੁੱਖ ਨਹੀਂ ਜਾਗੀ ਕਿਸੇ ਨੂੰ ਤਾਂ ਸਾਰੀਆਂ ਗੱਲਾਂ ਫਜ਼ੂਲ ਨੇ ਜੋ ਕਰ ਰਹੇ ਨੇ ਪਤਾ ਹੀ ਨਹੀਂ ਹੈ ਵੀ ਦੋਸਤੇ ਜਾਂ ਡਰ ਨੇ ਜਿਹੜੀ ਮਾਇਆ ਦੀ ਭੁੱਖ ਹੈ ਇਹਦੇ ਬਾਰੇ ਜੋ ਗਿਆਨ ਹੈ ਸਾਰੀਆਂ ਮਤਾਂ 'ਚ ਹੈਗਾ ਇੱਥੇ ਤੱਕ ਮਾਇਆ ਦੀ ਭੁੱਖ ਵੀਰ ਦੀ ਵੀ ਚਲੀ ਗਈ ਸੀ ਗੁਰੂ ਅਮਰਦਾਸ ਦੀ ਵੀ ਚਲੀ ਗਈ ਸੀ ਗੁਰੂ ਅੰਗਦ ਦੇਵ ਦੀ ਵੀ ਚਲੀ ਗਈ ਸੀ ਭਗਤਾਂ ਦੀ ਸਾਰਿਆਂ ਦੀ ਗਈ ਸੀ ਕੋਈ ਮਤ ਹੋਰ ਸੀ ਪਰ ਜਦੋਂ ਕਬੀਰ ਗਾਹਾਂ ਗਿਆ ਉਹ ਕੋਈ ਮਤ ਹੋਰ ਸੀ ਉਹ ਇਹ ਗੁਰਮਤ ਸੀ ਅੱਗੇ ਦਾ ਰਾਹ ਗੁਰਮਤ ਦਾ ਆਤਮਾ ਕੀ ਹੈ ਪ੍ਰਾਤਮਾ ਕੀ ਹੈ ਪਰਮਾਤਮਾ ਕੀ ਹੈ ਪਰਮੇਸ਼ਰ ਕੀ ਹੈ ਇਹ ਅਗਲੀ ਗੱਲ ਬ੍ਰਹਮ ਕੀ ਹੈ ਬ੍ਰਹਮਾ ਕੀ ਹੈ ਪੂਰਨ ਬ੍ਰਹਮ ਕੀ ਹੈ ਪਾਰ ਬ੍ਰਹਮ ਕੀ ਹੈ ਇਹ ਅਗਲੀ ਗੱਲ ਹੈ ਚਾਰ ਸਟੇਜ ਆਉਂਦੀਆਂ ਬ੍ਰਹਮਾ ਬ੍ਰਹਮ ਬ੍ਰਹਮ ਦੇ ਵਿੱਚ ਲੀਨ ਹੋਣਾ ਬ੍ਰਹਮ ਅੰਤਰਾਤਮਾ ਨੂੰ ਕਹਿੰਦੇ ਨੇ ਬਾਹਰ ਆਤਮਾ ਜਿਹੜੀ ਹੈਗੀ ਉਹ ਬੋਲਦੇ ਸਰੀਰ ਦੇ ਵਿੱਚ ਤ੍ਰਿਕੁਟੀ ਇਹ ਬ੍ਰਹਮਾ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਨੇ ਬ੍ਰਹਮਾ ਨੇ ਗ੍ਰੰਥ ਲਿਖੇ ਨੇ ਬ੍ਰਹਮਾ ਹੀ ਉਪਦੇਸ਼ ਕਰਦਾ ਹੈ ਇਹ ਜੀਵ ਨੇ ਜੀਵ ਬ੍ਰਹਮਾ ਜੀਵ ਹੈ ਤਾਂ ਹੀ ਮੈਂ ਕਿਹਾ ਸੀ ਜਿਹੜਾ ਤੁਸੀਂ ਬ੍ਰਹਮਾ ਕਹਿੰਦੇ ਹੋ ਉਹ ਆਪ ਜੀਵ ਹੈ ਬ੍ਰਹਮ ਵੀ ਜੀਵ ਹੈ ਅੱਧਾ ਉਹ ਵੀ ਬ੍ਰਹਮਾ ਬ੍ਰਹਮਾ ਦੋਏ ਰਲ ਕੇ ਇੱਕ ਹੋਣੇ ਨੇ ਇਸ ਗੱਲ ਦਾ ਨਹੀਂ ਪਤਾ ਉਹਨਾਂ ਨੂੰ ਉਹ ਬ੍ਰਹਮਾ ਨੂੰ ਪੂਰਾ ਹੀ ਸਮਝਦੇ ਨੇ ਤਾਂ ਮੈਂ ਕਿਹਾ ਸੀ ਵੀ ਜੇ ਬ੍ਰਹਮਾ ਹੀ ਬ੍ਰਹਮ ਹੀ ਸਭ ਕੁਝ ਹੈ ਤਾਂ ਉਹਦੇ ਨਾਲ ਪੂਰਨ ਬ੍ਰਹਮ ਕਿਉਂ ਲੱਗਿਆ ਇਹਦਾ ਮਤਲਬ ਬ੍ਰਹਮ ਅਧੂਰਾ ਹੈ ਬ੍ਰਹਮ ਅਧੂਰਾ ਹੈ ਜੇ ਪੂਰਨ ਬ੍ਰਹਮ ਕੋਈ ਸ਼ਬਦ ਹੈ ਸਾਡੀ ਡਿਕਸ਼ਨਰੀ 'ਚ ਜੇ ਪੂਰਨ ਬ੍ਰਹਮ ਅਸੀਂ ਬੋਲਦੇ ਆ ਇਹਦਾ ਮਤਲਬ ਬ੍ਰਹਮ ਕੱਲਾ ਪੂਰਾ ਨਹੀਂ ਹੁੰਦਾ ਸਾਫ ਹੈ ਉਹਨਾਂ ਨੇ ਗੱਲ ਦਾ ਪਤਾ ਨਹੀਂ ਇੱਥੋਂ ਵਾਰ ਖਾ ਗਿਆ ਉਹ ਉਹ ਕਹਿੰਦਾ ਕਾਸ਼ੀ ਮਰ ਤੇ ਗੱਲ ਨਹੀਂ ਹੈ ਇੱਥੋਂ ਆ ਗਈ ਫਰਕ ਹੈ ਗੁਰੂ ਨਾਨਕ ਦਾ ਗੁਰਮਤਦਾਰ ਉਹਨਾਂ ਦਾ ਉਹਨਾਂ ਕੋਲ ਅਧੂਰੀ ਮਤ ਹੈ ਉਹ ਪੂਰੀ ਮਤ ਨਹੀਂ ਹੈ ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਵਿਚ ਉਹ ਬ੍ਰਹਮ ਤੇ ਖੜੇ ਨੇ ਬ੍ਰਹਮ ਲੀਨ ਹੋਣ ਤੇ ਉਦੋਂ ਕਹਾਂ ਦੀ ਗੱਲ ਨਹੀਂ ਕਰ ਰਿਹਾ ਕੋਈ ਬ੍ਰਹਮ ਲੀਨ ਹੋ ਕੇ ਕੀ ਕਰਨਾ ਸਵਾਲ ਇਹ ਹੈ ਬ੍ਰਹਮ ਲੀਨ ਹੋ ਕੇ ਅਸਲੀ ਕੰਮ ਸ਼ੁਰੂ ਹੋਣਾ ਅਸਲੀ ਕੰਮ ਦਾ ਬ੍ਰਹਮ ਲੀਨ ਤੋਂ ਬਾਅਦ ਸ਼ੁਰੂ ਹੋਣਾ ਇੱਕ ਹੋਏ ਤਾਂ ਉਗਵੇ ਉਗਵੇ ਵਾਲੀ ਗੱਲ ਤਾਂ ਉੱਥੇ ਹੀ ਰਹਿ ਗਈ ਉਗਵੇ ਤੋਂ ਬਾਅਦ ਭਗਤ ਬਣਦਾ ਤਰਵਰ ਰੂਪੀ ਰਾਮ ਹੈ ਫਿਰ ਫੜ ਲੱਗਦਾ ਨਾਨਕ ਗੁਰ ਸੰਤੋਖ ਰੁਖ ਸੰਤੋਖ ਰੁਖ ਸੰਤੋਖ ਦਾ ਪੂਰਾ ਬੀਜ ਹੋਇਆ ਨਾ ਰੁਖ ਇਹਦਾ ਹੀ ਬਣਨਾ ਕਣਕ ਦਾ ਰੁਖ ਕਣਕ ਦੇ ਬੀਜ ਤੋਂ ਰੁਖ ਅੰਬ ਦਾ ਰੁਖ ਅੰਬ ਦੀ ਗੁਰੜੀ ਤੋਂ ਰੁਖ ਅੰਬ ਦੇ ਬੀਜ ਤੋਂ ਰੁਖ ਸੰਤੋਖ ਬੀਜ ਹੈ ਜਿਹਨੂੰ ਨਾਮ ਦਾ ਬੀਜ ਕਹਿੰਦੇ ਸੰਤੋਖ ਤੇ ਅੱਗੇ ਬੀਜ ਹੈ ਸੰਤੋਖ ਤੇ ਅੱਗੇ ਇੱਕ ਹੁੰਦਾ ਹੈ ਸੰਤੋਖ ਹੋਇਆ ਹੋਇਆ ਇੱਕ ਹੋਇਆ ਹੋਇਆ ਇਨਾਮ ਦਾ ਬੀਜ ਹੈ ਨਾਮ ਬੀਜ ਸੰਤੋਖ ਸੁਆਗਾ ਰੱਖ ਗਰੀਬੀ ਵੇਸ ਇਹ ਤੋਂ ਬਾਅਦ ਤਾਂ ਅਸਲੀ ਖੇਤੀ ਸ਼ੁਰੂ ਹੋਣੀ ਹੈ ਇਹ ਤੋਂ ਬਾਅਦ ਹੀ ਇਹਨਾਂ ਜਨਮ ਪਦਾਰਥ ਮਿਲਣਾ ਜਨਮ ਪਦਾਰਥ ਮਿਲਣ ਤੋਂ ਹੀ ਬਾਅਦ ਇੱਥੋਂ ਛੁਟਕਾਰਾ ਮਿਲਣਾ ਗਰਭ ਰਾਮ ਗਰਭ ਚੋਂ ਬਾਹਰ ਜਨਮ ਪਦਾਰਥ ਤੋਂ ਬਿਨਾਂ ਨਹੀਂ ਨਿਕਲ ਸਕਦਾ ਰਾਮ ਗਰਭ ਦੇ ਵਿੱਚ ਹੀ ਹੈ ਜਮਾ ਇਹਨਾਂ ਨੂੰ ਰਾਮ ਗਰਭ ਦਾ ਨਹੀਂ ਪਤਾ ਕੀ ਹੁੰਦਾ ਪਹਿਲਾਂ ਆ ਭਵ ਸਾਗਰ ਰਾਮ ਗਰਭ ਹੈ ਸਾਰਾ ਭਵ ਸਾਗਰ ਸੁਖ ਸਾਗਰ ਹੈ ਸੁਖ ਸਾਗਰ ਦੇ ਵਿੱਚ ਹੈ ਭਵ ਸਾਗਰ ਜੋ ਚੀਜ਼ ਵਿੱਚ ਹੁੰਦੀ ਹੈ ਗਰਭ ਹੈ ਧਰਤੀ ਦੇ ਅੰਦਰ ਜੋ ਚੀਜ਼ ਹੈ ਧਰਤੀ ਦੇ ਗਰਭ ਦੇ ਵਿੱਚ ਹੀ ਹੈ ਕਹਿੰਦੇ ਨਹੀਂ ਆਪਾਂ ਧਰਤੀ ਦੇ ਗਰਭ 'ਚ ਇਹ ਸਾਰਾ ਭਵ ਸਾਗਰ ਸੁਖ ਸਾਗਰ ਦੇ ਗਰਭ ਵਿੱਚ ਹੈ ਸੁਖ ਸਾਗਰ ਰਾਮ ਇਹ ਰਾਮ ਗਰਭ ਦੇ ਵਿੱਚ ਹੈ ਰਾਮ ਗਰਭ ਤੋਂ ਬਾਹਰ ਕਿਵੇਂ ਨਿਕਲੂਗਾ ਸਵਾਲ ਇਹ ਹੈ ਜਨਮ ਦੇ ਬਿਨਾਂ ਮੈਂ ਬਾਹਰ ਨਿਕਲੂ ਉਹੀ ਜਨਮ ਹੈ ਐ ਜਿਹੜੇ ਜਨਮ ਨੇ ਇਹ ਕੱਪੜੇ ਪਾਏ ਨੇ ਅਸੀਂ ਇਹਦਾ ਬੱਚਾ ਡਿਵੈਲਪ ਹੋ ਰਿਹਾ ਹੈ ਆਤਮ ਨਿਰਾਕਾਰੀ ਬੱਚਾ ਡਿਵੈਲਪ ਹੋ ਰਿਹਾ ਹੈ ਪਹਿਲੀ ਜੂਨ ਤੋਂ ਲੈ ਕੇ ਨਿਰਾਕਾਰੀ ਬੱਚਾ ਵੱਡਾ ਹੁੰਦਾ ਚਲਿਆ ਗਿਆ ਬੁੱਧ ਵਿਕਸਿਤ ਹੁੰਦੀ ਚਲੀ ਗਈ ਆਇਆ ਸਰੀਰ ਦੇ ਕੱਪੜੇ ਪਾਉਂਦੇ ਸਰੀਰ ਤਾਂ ਕੱਪੜੇ ਨੇ कपड़े चेंज हुए ने ਜਿਹੜੀ ਜੂਨੀਅਰ ਨੇ ऐसे ग्रह हम बहुत बसाए जब हम राम गर्भ होए ਆਏ ਜਦ ਰਾਮ ਗਰਭ ਚ ਅਸੀਂ ਹੋ- ਆਏ ਕੇ ਪ੍ਰਵੇਸ਼ ਹੋਇਆ ਸਾਡਾ ਐਸੇ ਸਰੀਰ ਤਾਂ ਬਹੁਤ ਧਾਰਨ ਕੀਤੇ ਨੇ ਹੁਣ ਇਹ ਰਾਮ ਗਰਭ ਚੋਂ ਬਾਹਰ ਕਿਵੇਂ ਨਿਕਲਿਆ ਬਾਹਰ ਨਿਕਲਣ ਦੀ ਗੱਲ ਕਰਦਾ ਹੀ ਨਹੀਂ ਕੋਈ ਪੈਦਾ ਗਿਆ ਰਾਮ ਗਰਭ ਚ ਆ ਕੇ ਬਾਹਰ ਕਰ ਨਿਕਲਿਆ ਸੰਤੋਖੀ ਆਦਮੀ ਰਾਮ ਗਰਭ ਦੇ ਵਿੱਚ ਹੈ ਬਾਹਰ ਨਹੀਂ ਹੈ ਸੰਤ ਸਾਰੇ ਰਾਮਗਰਮ ਦੇ ਵਿੱਚ ਨੇ ਬਾਹਰ ਕੋਈ ਵੀ ਨਹੀਂ ਹੈ ਬਾਹਰ ਨੇ ਭਗਤ ਇਸ ਕਰਕੇ ਬਾਣੀ ਭਗਤਾਂ ਕੀ ਹੈ ਬਾਣੀ ਸੰਤਾਂ ਦੀ ਨਹੀਂ ਸੰਤ ਦਾ ਉਹ ਵੀ ਇਦਾਂ ਹੁੰਦਾ ਹੈ ਸੰਤ ਅੱਧੇ ਦਾ ਹੀ ਨਾਮ ਹੈ ਇਹ ਵੀ ਹੈ ਪੂਰਨ ਸੋਈ ਸੰਤ ਤਾਂ ਲਿਖਿਆ ਸੰਤ ਨਾਲ ਵੀ ਪੂਰਨ ਲਫ਼ਜ਼ ਲੱਗਿਆ ਹੋਇਆ ਹੈ ਸੰਤ ਅੱਧਾ ਹੀ ਹੁੰਦਾ ਹੈ ਜੇ ਬ੍ਰਹਮ ਅੱਧਾ ਤਾਂ ਸੰਤ ਵੀ ਅੱਧਾ ਸਾਧ ਵੀ ਅੱਧਾ ਗੁਰੂ ਨਾਲ ਵੀ ਪੂਰਾ ਲੱਗੇ ਗੁਰ ਵੀ ਪੂਰਾ ਗੁਰ ਗੁਰ ਵੀ ਅੱਧਾ ਇਹ ਪ੍ਰਾਤਮਾ ਦੇ ਪਰਥਾਇਆ ਇਹ ਲਫ਼ਜ਼ ਨੇ ਸਾਰੇ ਜੋ ਆਤਮਾ ਦਾ ਮੂਲ ਹੈ ਸਾਡਾ ਮੂਲ ਹੈ ਅੱਧਾ ਹੀ ਹੈ ਸਾਬਤ ਨਹੀਂ ਹੈ ਸਾਬਤ ਇਹਦੇ ਨਾਲ ਹੋਣਾ ਜੇ ਸਾਡਾ ਮੂਲ ਹੈ ਅਸੀਂ ਵੀ ਤਾਂ ਉਹਦੇ ਵਿੱਚੋਂ ਹੀ ਆ ਨਾ ਫਿਰ ਅਸੀਂ ਵਿਚਰ ਰਹਾਂਗੇ ਤਾਂ ਹੀ ਮੂਲ ਪੂਰਾ ਹੋਊਗਾ ਸਾਬਤ ਹੋਊਗਾ ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਹਾ ਫਿਰ ਖੁਦਾ ਮਿਲਣਾ ਜਿਆਦਾ ਜਾਂ ਸੰਤੋਖੀ ਹੋ ਜਾਣਾ ਹੈ ਸਾਬਤ ਸੂਰਤ ਹੋ ਜਾਣਾ ਖੁਦਾ ਦਾ ਜਨਮ ਮਿਲਣਾ ਮਾਇਆ ਨੂੰ ਛੱਡਣਾ ਤਾਂ ਅਜੋ ਸਿਰਫ ਕਾਬਲ ਹੋਣਾ ਅਸਲੀ ਜਿਹੜਾ ਗਿਆਨ ਹੈ ਉਹ ਨੂੰ ਸੁਣਨ ਦੇ ਕਾਬਲ ਹੋਣਾ ਹੈ ਅਸਲੀ ਗਿਆਨ ਨੂੰ ਸੁਣਨ ਦੇ ਕਾਬਲੇ ਹੋਣਾ ਉਹ ਗਿਆਨ ਲੈਣ ਦੇ ਕਾਬਲ ਹੋਣਾ ਮਾਇਆ ਨੂੰ ਸੁਣਨਾ ਔੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਉਹਾ ਡੇਰਾ ਕਰ ਸੰਜਮੋ ਗੁਰ ਕੈ ਸ਼ਬਦ ਦੀ ਪਛਾਣ ਡੱਡਾ ਡੇਰਾ ਇਹ ਨਹੀਂ ਸਰੀਰ ਤੇ ਡੇਰਾ ਲਾ ਲਿਆ ਆਤਮਾ ਨੇ ਸਮਝ ਲਿਆ ਵੀ ਮੇਰਾ ਡੇਰਾ ਹੈ ਇਹ ਡੇਰੇ ਦਾ ਸੰਜਮ ਕਰ ਰਿਹਾ ਇਹ ਡੇਰੇ ਵਾਸਤੇ ਸਰੀਰ ਵਾਸਤੇ ਡੇਰਾ ਸਰੀਰ ਚਲਾਇਆ ਹੋਇਆ ਹੈ ਆਤਮਾ ਦਾ ਸਰੀਰ ਦਾ ਡੇਰਾ ਬਾਹਰ ਹੁੰਦਾ ਉਹ ਡੇਰਾ ਸਰੀਰ ਖਤਰ ਬਣਾਇਆ ਹੈ ਘਰ ਅਸਲ ਤੇ ਸਰੀਰ ਹੈ ਆ ਜਿਹੜਾ ਬਾਹਰ ਅਸੀਂ ਘਰ ਬਣਾ ਲਿਆ ਉਹ ਫਿਰ ਜਿਹੜਾ ਤਿੰਨ ਘਰ ਹੋ ਗਏ ਹੁਣ ਇੱਕ ਬਾਹਰ ਹੋ ਗਿਆ ਇੱਕ ਸਰੀਰ ਹੋ ਗਿਆ ਇੱਕ ਅੰਦਰ ਮਨ ਦੇ ਅੰਦਰ ਘਰ ਹੈ ਘਰ ਮੈਂ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਜਾਣ ਸਰੀਰ ਘਰ ਹੈ ਇਹਦੇ ਵਿੱਚ ਮਨ ਰਹਿਣਾ ਮਨ ਦਾ ਘਰ ਹੈ ਨਾ ਸਰੀਰ ਮਨ ਦੇ ਵਿੱਚ ਆਪ ਰਹਿੰਦਾ ਮਨ ਦਾ ਘਰ ਹੋ ਹੁਣ ਜੇ ਅਸੀਂ ਬਾਹਰ ਘਰ ਮਾਇਆ ਚ ਬਣਾ ਲਈਏ ਹੋ ਜਿਹੜੇ ਸਾਡੇ ਘਰ ਨੇ ਤਾਂ ਅੰਦਰਲਾ ਘਰ ਗਿਆ ਉਹ ਜਦੋਂ ਆਦਮੀ ਨੇ ਬਾਹਰ ਘਰ ਬਣਾ ਲਿਆ ਨਾ ਤੀਜਾ ਦੋਏ ਰਹਿਣੇ ਨੇ ਘਰ ਤੀਜਾ ਗਾਇਬ ਹੋ ਜਾਣਾ ਤੀਜਾ ਗਾਇਬ ਤਾਂ ਹੋ ਗਿਆ ਅਸੀਂ ਬੋਲੀ ਚ ਘਰ ਬਾਹਰ ਬਣਾ ਲਿਆ ਇੱਕ ਹੋਰ ਇਹ ਦੋਏ ਘਰ ਸਾਡੇ ਮਾਇਆ ਦੇ ਨੇ ਸਰੀਰ ਵੀ ਮਾਇਆ ਦਾ ਆ ਦੂਜਾ ਘਰ ਵੀ ਮਾਇਆ ਦਾ ਇਸ ਕਰਕੇ ਸਾਰੀਆਂ ਮੱਤਾਂ ਮਾਇਆ ਤੱਕ ਸੀਮਤ ਰਹਿ ਗਈਆਂ ਸਾਡੀਆਂ ਅੰਦਲਾ ਘਰ ਚੇਤਨ ਮਨ ਚੇਤਨ ਚੇਤਨ ਦਾ ਘਰ ਵੀ ਚੇਤਨੇ ਹੁੰਦਾ ਹੈ ਜੜ ਦਾ ਘਰ ਜੜ ਹੁੰਦਾ ਸਰੀਰ ਵਾਸਤੇ ਆ ਘਰ ਸਰਦੀ ਗਰਮੀ ਧੁੱਪ ਮੀਂਹ ਇਹਦੇ ਵਾਸਤੇ ਸਾਨੂੰ ਘਰ ਚਾਹੀਦਾ ਸਰੀਰ ਵਾਸਤੇ ਹੁਣ ਘਰ-ਬਾਰ ਬਣਾ ਲਏ ਅਸੀਂ ਜਿਹੜੇ ਮਾਇਆ ਦੇ ਵਿੱਚ ਇਹ ਇਦਾਂ ਹੀ ਬਸ ਸਾਰੇ ਧਰਮ ਨਸ਼ਟ ਹੋਏ ਨੇ ਐਵੇਂ ਅਸੀਂ ਅਮਰਤ ਸਰੋਵਰ ਬਾਹਰ ਬਣਾ ਲਿਆ ਅੰਦਰਲਾ ਨਸ਼ਟ ਹੋ ਗਿਆ ਅੰਦਰਲੇ ਖਤਮ ਤਾਂ ਹੋਏ ਨੇ ਅਸੀਂ ਡੁਪਲੀਕੇਟ ਬਾਹਰ ਬਣਾ ਲਿਆ ਕਿ ਕੋਈ ਦੋਏ ਰਹਿਣੇ ਨੇ ਅੰਮ੍ਰਿਤ ਸਰੋਵਰ ਇੱਕਾ ਸੀ ਬਾਹਰ ਬਣਾ ਲਿਆ ਅਸਲੀ ਘਾਟ ਹੋ ਗਿਆ ਨਕਲੀ ਰਹਿ ਗਿਆ ਸਾਡੇ ਕੋਲ ਤਾਂ ਨਕਲੀ ਕਿਉਂ ਬਣ ਗਿਆ ਚੀਜ਼ਾਂ ਨਕਲੀ ਬਣ ਗਈਆਂ ਜਪ ਨਕਲੀ ਬਣ ਗਿਆ ਟਪ ਨਕਲੀ ਬਣ ਗਿਆ ਭਗਤੀ ਨਕਲੀ ਬਣ ਗਈ ਉਹ ਅਸਲੀ ਉਹ ਦੱਸਿਆ ਗੁਰਬਾਣੀ ਚ ਇਹ ਡੇਰਾ ਨਹੀਂ ਹੈ ਸਰੀਰ ਜੈ ਡੇਰਾ ਤਾਂ ਜਾਣ ਜਿਹੜਾ ਡੇਰਾ ਉਹਨੂੰ ਜਾਣ ਇਹਦਾ ਹੁੰਦਾ ਸੰਸਾਰ ਡੇਰੇ ਨੂੰ ਜਾਣਨ ਦਾ ਨਹੀਂ ਸੰਸਾਰੀ ਲੋਕ ਭਗਤੀ ਜ਼ਰੂਰ ਕਰਦੇ ਨੇ ਡੇਰੇ ਦਾ ਨਹੀਂ ਪਤਾ ਉਹਦਾ ਡੇਰੇ ਬਣਾਈ ਬੈਠੇ ਸੰਤਾਂ ਦੇ ਡੇਰੇ ਬਣੇ ਹੋਏ ਨੇ ਉਹ ਡੇਰੇ ਨਹੀਂ ਹਨ ਇਹ ਡੇਰੇ ਨਾਸ ਸਰੀਰ ਦਾ ਡੇਰਾ ਹੀ ਨਾਸ ਬੰਤਾ ਹੈ ਚਲੋ ਉਹ ਤਾਂ ਛੱਡੋ ਤੁਸੀਂ ਸਰੀਰ 'ਚ ਜਿਹੜੇ ਡੇਰਾ ਲਾਇਆ ਹੈ ਇਹੀ ਨਾਸ ਬੰਤਾ ਹੈ ਜੋ ਦਿਸੇ ਸੋ ਮਾਇਆ ਜੋ ਦਿਸੇ ਸੋ ਚਾਲਣ ਹਾਰ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਉਂ ਜਹ ਡੇਰਾ ਜਿੱਥੇ ਡੇਰਾ ਹੈ ਤੇਰਾ ਉਹਨੂੰ ਜਾਣ ਜਿੱਥੇ ਜਾ ਕੇ ਤੈਂ ਵਿਸ਼ਰਾਮ ਕਰਨਾ ਰੁਕਣਾ ਫਾਈਨਲ ਜਿੰਨਾ ਜਰੋ ਡੇਰੇ ਤੇ ਨਹੀਂ ਪਹੁੰਚਦਾ ਜੰਮਣ ਮਰਨ ਚ ਰਹੇਗਾ ਜਮਨ ਮਨ ਚ ਡੇਰਾ ਇਹਦਾ ਸੱਚਖੰਡ ਹੈ ਇਹਨਰਾ ਨਿਰਾਕਾਰ ਨੇ ਜਾ ਕੇ ਬਸਣਾ ਸੱਚਖੰਡ ਚ ਸੱਚਖੰਡ ਬਸੇ ਇਹਨਰਾ ਨਿਰਾਕਾਰ ਦਾ ਡੇਰਾ ਸੱਚਖੰਡ ਤੇ ਘਟ ਕੇ ਨਹੀਂ ਹੁੰਦਾ ਜਿਹੜੇ ਮਾਇਆ ਦੇ ਵਿੱਚ ਡੇਰੇ ਮੰਨਦੇ ਨੇ ਬਣਾਈ ਬੈਠੇ ਨੇ ਉਹ ਮਾਇਆਦਾਰੀ ਨੇ ਅੰਨੇ ਬੋਲੇ ਨੇ ਮਾਇਆਦਾਰੀ ਨੇ ਅੰਨੇ ਬੋਲੇ ਨੇ ਇਹੀ ਫਰਕ ਬਾਣੀ ਦੱਸ ਰਹੀ ਹੈ ਮਾਇਆਧਾਰੀਆਂ ਦਾ ਅਨਰਾਕਾਰੀਆਂ ਦਾ ਫਰਕ ਹੈ ਜੋਤ ਨਿਰਾਕਾਰ ਹੈ ਉਹਦਾ ਡੇਰਾ ਵੀ ਨਿਰਾਕਾਰ ਦੇ ਸੇ ਹੋਊਗਾ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਹਲ ਤੇ ਡੇਰਾ ਨਹੀਂ ਉੱਥੇ ਮਹੱਲ ਹੁੰਦਾ ਉਹ ਡੇਰੇ ਨੂੰ ਮਹੱਲ ਕਹਿੰਦੇ ਨੇ ਉਹ ਡੇਰੇ ਨੂੰ ਮਹੱਲ ਕਹਿੰਦੇ ਨੇ ਹੂੰ ਉਹ ਡੇਰਾ ਕਾ ਸਮਝੋ ਗੁਰ ਕੈ ਸ਼ਬਦੀ ਪਛਾਣ ਉਸ ਡੇਰੇ ਦਾ ਜੇ ਸੰਜਮ ਉਸ ਡੇਰੇ ਵਾਸਤੇ ਜੋ ਕੁਝ ਕਰਨਾ ਹੈ ਤਾਂ ਉਪਰਾਲਾ ਮਿਹਨਤ ਉਦਮ ਆ ਜਿਹੜਾ ਗੁਰਕਾ ਸ਼ਬਦ ਹੁਕਮ ਹੈ ਜੋ ਪਛਾਣ ਲੈ ਇਹਦਾ ਮਤਲਬ ਜਿੰਨੀਆਂ ਭਗਤੀਆਂ ਲੋਕ ਕਰ ਰਹੇ ਨੇ ਸੰਜਮ ਕਰ ਰਹੇ ਨੇ ਸਭ ਗਲਤ ਨੇ ਕਰਤਾ ਉਦੋਂ ਵੀ ਰਹੇ ਸੀ ਗੁਰ ਕੇ ਉਪਦੇਸ਼ ਚੋਂ ਪਛਾਣ ਕਰਨਾ ਕੀ ਹੈ ਇਹਦਾ ਮਤਲਬ ਸਾਰੇ ਗਲਤ ਕਰ ਰਹੇ ਸੀ ਹੁਣ ਵੀ ਗਲਤ ਕਰ ਰਹੇ ਨੇ ਕਿਉਂ ਕਿਹਾ ਵਰਗੇ ਸ਼ਬਦ ਪਛਾਣ ਭਗਤੀ ਕੀ ਹੈ ਗੁਰ ਕੇ ਸ਼ਬਦ ਚੋਂ ਪਛਾਣਨੀ ਹੈ ਨਾਮ ਕੀ ਹੈ ਕਿਵੇਂ ਜਪਣਾ ਗੁਰ ਕੇ ਸ਼ਬਦ ਚੋਂ ਪਛਾਣਨਾ ਉਹ ਤਾਂ ਅਸੀਂ ਪਛਾਣਿਆ ਹੀ ਨਹੀਂ ਉਹ ਤਾਂ ਜੋ ਪੁਰਾਣਾ ਚੱਲਦਾ ਸੀ ਉਹੀ ਚੱਲਦਾ ਦਾਨ ਕੀ ਹੈ ਗੁਰ ਕੇ ਸ਼ਬਦ ਚੋਂ ਪਛਾਣਨਾ ਜਪ ਕੀ ਹੈ ਗੁਰ ਕੇ ਸ਼ਬਦ ਚੋਂ ਪਛਾਣਨਾ ਤਪ ਕੀ ਹੈ ਗੁਰ ਕੇ ਸ਼ਬਦ ਚੋਂ ਪਛਾਣਨਾ ਗੁਰਬਾਣੀ ਚੋਂ ਤਾਂ ਪਛਾਣਿਆ ਕੁਝ ਵੀ ਨਹੀਂ ਗੁਰ ਕਾ ਉਪਦੇਸ਼ ਹੈ ਗੁਰ ਕਾ ਸ਼ਬਦ ਗੁਰਬਾਣੀ ਸਾਰੀ ਉਪਦੇਸ਼ ਹੈ ਇਹ ਦੱਸਿਆ ਤੁਹਾਨੂੰ ਅਸਲੀ ਧਰਮ ਨਕਲੀ ਧਰਮ ਪ੍ਰਚਲਿਤ ਨੇ ਦੁਨੀਆ ਦੇ ਵਿੱਚ ਸਾਰੇ ਮਨਕੀਆਂ ਮਤਾਂ ਜੋ ਪ੍ਰਚਲਿਤ ਨੇ ਸਭ ਨਕਲੀ ਧਰਮ ਨੇ ਜੋ ਭਗਤਾਂ ਨੇ ਦੱਸੇ ਨੇ ਅਸਲੀ ਸੀ ਕਬੀਰ ਨੇ ਦੱਸਿਆ ਉਹ ਵੀ ਅਸਲੀ ਸੀ ਪਰ ਲੋਕਾਂ ਨੇ ਉਹ ਅਪਣਾਇਆ ਨਹੀਂ ਕਬੀਰ ਵਾਲਾ ਗੁਰੂ ਨੇ ਆ ਕੇ ਫਿਰ ਦੱਸਿਆ ਉਹੀ ਦੱਸ ਰਹੇ ਨੇ ਉਹੀ ਦੱਸ ਰਹੇ ਨੇ ਉਹ ਡੇਰਾ ਕੋ ਸੰਜਮੋ ਗੁਰ ਕੇ ਸ਼ਬਦ ਉਹ ਡੇਰੇ ਵਾਸਤੇ ਕੀ ਚਾਹੀਦਾ ਤੁਹਾਨੂੰ ਲੈ ਕੇ ਜਾਣਾ ਮਾਲਾ ਫੇਰੀ ਹੋਈ ਕਿਸੇ ਕੰਮ ਨਹੀਂ ਆਉਣੀ ਨਾਲ ਕੁਝ ਨਹੀਂ ਜਾਂਦਾ ਸਮਾਧੀ ਲਾਈ ਹੋਈ ਕਿਸੇ ਕੰਮ ਨਹੀਂ ਆਉਣੀ ਸਮਾਧੀ ਦੇ ਬਾਅਦ ਕੀ ਕਰਨਾ ਉਹ ਤੇ ਨਾਲ ਸੁਣਦਾ ਸ਼ਬਦ ਸੁਣਦਾ ਫੇਰ ਕੀ ਹੋਊ ਸ਼ਬਦ ਚੋਂ ਕੀ ਮਿਲੂ ਤੁਹਾਨੂੰ ਮਿਲਿਆ ਕੀ ਸ਼ਬਦ ਚੋਂ ਕੁਝ ਨਹੀਂ ਉੱਥੇ ਆਵਾਜ਼ਾਂ ਸੁਣਨੀਆਂ ਆਨੰਦ ਆਉਂਦਾ ਉਹ ਆਨੰਦ ਇਕੱਠਾ ਕਿੱਥੇ ਹੁੰਦਾ ਜਾਂ ਸਰੀਰ ਚਲੇ ਉਹ ਫਿਰ ਆਨੰਦ ਕਿੱਥੇ ਰਹੂ ਸਵਾਲ ਹੈ ਸਰੀਰ ਤੇ ਬਾਅਦ ਕੀ ਪ੍ਰਾਪਤੀ ਹੋਊਗੀ ਕੀ ਉਹ ਪ੍ਰਾਪਤੀ ਸਰੀਰ ਤੋਂ ਬਾਅਦ ਤੁਹਾਡੇ ਕੋਲ ਰਹੂ ਕੋਈ ਜਵਾਬ ਨਹੀਂ ਉਹ ਨੇਰੇ ਤਲਵਾਰਾਂ ਮਾਰਦੇ ਨੇ ਸਾਰੀਆਂ ਤਾਂ ਲਈ ਲੋਕ ਨੇ ਅਗਿਆਨੀ ਭੱਬੜ ਤੂਸੇ ਪਾਈ ਜਾਂਦੇ ਨੇ ਹਾਂ ਕਿ ਆ ਡੇਰਾ ਕੋ ਸ਼ਰਮ ਕਰ ਘਾਲੈ ਜਾਕਾ ਤਸੂ ਨਹੀਂ ਸੰਗ ਚਲੈ ਸਾਰਾ ਉਦਮ ਤੇਰਾ ਸਵੇਰ ਤੇ ਉੱਠ ਕੇ ਸ਼ਾਮ ਤੱਕ ਐਸ ਸੰਸਾਰੀ ਡੇਰੇ ਸਰੀਰ ਵਾਸਤੇ ਹੀ ਹੈ ਸਾਰੀ ਜਸਤਜੂ ਨਹੀਂ ਤੇਰੀ ਹੈ ਜਿੰਨੀ ਤੇਰੀ ਬੁੱਧ ਦੀ ਸ਼ਕਤੀ ਹੈ ਸਰੀਰ ਦੀ ਸ਼ਕਤੀ ਹੈ ਇਹ ਤੇਰੇ ਕੋ ਆਰਥਿਕ ਸ਼ਕਤੀ ਹੈ ਰੁਪਈਏ ਨਾਲ ਰੁਪਈਆ ਵੀ ਕਮਾ ਹੁੰਦਾ ਸਰੀਰ ਦੇ ਤਾਕਤ ਨਾਲ ਰੁਪਈਆ ਕਮਾ ਹੁੰਦਾ ਅਕਲ ਨਾਲ ਰੁਪਈਆ ਕਮਾ ਹੁੰਦਾ ਤਿੰਨੇ ਤਾਕਤਾਂ ਨੇ ਤਿੰਨਾਂ ਨਾਲ ਸੰਸਾਰੀ ਵਸਤੂ ਕਮਾ ਰਿਹਾ ਸੰਸਾਰੀ ਪਦਾਰਥ ਇਕੱਠੇ ਕਰ ਰਿਹਾ ਇਸ ਤੇਰੇ ਵਾਸਤੇ ਹੀ ਸਾਰੀ ਤੇਰੀ ਤਾਕਤ ਲਾਈ ਪਈ ਔਰ ਇਸ ਦੇ ਦਾ ਇੰਨਾ ਤਸੂ ਜਨਾ ਵੀ ਤੇਰੇ ਨਾਲ ਨਹੀਂ ਕੋਈ ਜਿਹੜਾ ਇਕੱਠਾ ਕਰੀ ਜਾਂਦਾ ਤਸੂ ਨਹੀਂ ਸੰਗ ਚੱਲਦਾ ਇੱਕ ਤਣਕੇ ਜਿੰਨਾ ਵੀ ਨਾਲ ਨਹੀਂ ਜਾਣਾ ਕੁਝ ਵੀ ਜਿਹੜਾ ਇਕੱਠਾ ਕਰੀ ਜਾਂਦਾ ਇਸ ਡੇਰੇ ਦੀ ਕੋਈ ਚੀਜ਼ ਤੇਰੇ ਨਾਲ ਨਹੀਂ ਜਾਣੀ ਇਕੱਠਾ ਇਹਦਾ ਕਰੀ ਜਾਂਦਾ ਲੈਣ ਕੀ ਆਇਆ ਸੀ ਇਹ ਲੈਣ ਆਇਆ ਸੀ ਇਹ ਤਾਂ ਲੈ ਕੇ ਜਾ ਨਹੀਂ ਸਕਦਾ ਤੂੰ ਸਰੀਰ ਨਹੀਂ ਜਾਣਾ ਤੇਰੇ ਨਾਲ ਸਰੀਰ ਵਾਸਤੇ ਹੀ ਆ ਸਭ ਕੁਝ ਇੱਥੇ ਇਸ ਡੇਰੇ ਦਾ ਤਸੂ ਨਹੀਂ ਜਾ ਸਕਦਾ ਕੁਝ ਵੀ ਜਾਗਾ ਤਸੂ ਨਹੀਂ ਸੰਗ ਜਾਂਦਾ ਉਹ ਡੇਰਾ ਕੀ ਸੋ ਮਿਤ ਜਾਣਾ ਹੈ ਜਾਂ ਕੋ ਦ੍ਰਿਸ਼ਟੀ ਪੂਰਨ ਭਗਵਾਨ ਹੈ ਉਸ ਡੇਰੇ ਦੀ ਮਿੱਟੀ ਮਿੱਟੀ ਹੁੰਦੀ ਹੈ ਉਸ ਡੇਰੇ ਦਾ ਭੇਦ ਗਤ ਮਿਤ ਸੋਝੀ ਕਹਿ ਲੋ ਸਮਝ ਕਹਿ ਲੋ ਮਿਤ ਉਸ ਡੇਰੇ ਦੀ ਸਮਝ ਉਹਨੂੰ ਹੈ ਜਾਕ ਦ੍ਰਿਸ਼ਟ ਪੂਰਨ ਭਗਵਾਨ ਪੂਰਨ ਭਗਵਾਨ ਦੀ ਦ੍ਰਿਸ਼ਟੀ ਕੀ ਹੁੰਦੀ ਹੈ ਪੂਰਨ ਭਗਵਾਨ ਦੀ ਕਿਰਪਾ ਨਹੀਂ ਇੱਥੇ ਹੈ ਕਿਰਪਾ ਨਹੀਂ ਹੁੰਦੀ ਦ੍ਰਿਸ਼ਟੀ ਕਿਰਪਾ ਨਾਲ ਲੱਗਿਆ ਹੋਊ ਦ੍ਰਿਸ਼ਟੀ ਜੇ ਦ੍ਰਿਸ਼ਟੀ ਨਾਲ ਕਿਰਪਾ ਲੱਗਿਆ ਹੋਵੇ ਤਾਂ ਕਿਰਪਾ ਦ੍ਰਿਸ਼ਟੀ ਬਣਦੀ ਹੈ ਇੱਥੇ ਦ੍ਰਿਸ਼ਟੀ ਹੈ ਉਹੀ ਬੁੱਧੀ ਤੇਰੇ ਕੋਲ ਦ੍ਰਿਸ਼ਟੀ ਦਾ ਅਰਥ ਹੁੰਦਾ ਬੁੱਧੀ ਅਕਲ ਜੇ ਇਹਦੇ ਕੋਲ ਵਿਵੇਕ ਬੁੱਧੀ ਹੈ ਉਹਨੂੰ ਸਮਝਾਓ ਤੇਰੇ ਦੀ ਕੀ ਕਰਨਾ ਪੂਰਨ ਭਗਵਾਨ ਦੀ ਦ੍ਰਿਸ਼ਟੀ ਵਿਵੇਕ ਬੁੱਧੀ ਨੂੰ ਕਹਿੰਦੇ ਨੇ ਗੁਰਬਾਣੀ ਦੀ ਸੋਚੀ ਨਾਲ ਬੁੱਧੀ ਬਦਲ ਜਾਣੀ ਹੈ ਵਿਵੇਕ ਬੁੱਧ ਬਣ ਜਾਣੀ ਹੈ ਫਿਰ ਪਤਾ ਲੱਗਣਾ ਫਿਰ ਪਤਾ ਲੱਗਣਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਜੋ ਕੁਝ ਕਰ ਰਹੇ ਹਾਂ ਧਰਮ ਦੇ ਨਾਂ ਤੇ ਸਾਰਾ ਹੀ ਗਲਤ ਹੈ ਇਹਦਾ ਮਿਲਦਾ ਕੀ ਹੈ ਤੀਰਥ ਤਪ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੰਸਾਰੀ ਮਾਨ ਮਾਨ ਦਾ ਕੀ ਹੁੰਦਾ ਤੈਸਾ ਮਾਨ ਤੈਸਾ ਮਾਨ ਬਸ ਜਦੇ ਪਲਟ ਗਿਆ ਮਾਨ ਬਣ ਜਾਂਦਾ ਮਾਨ ਦਾ ਮਾਨ ਲੈਂਦਾ ਹੀ ਹੰਕਾਰ ਵਾਸਤੇ ਮਾਨ ਨੂੰ ਸਵਕਾਰ ਹੋ ਕਰਦਾ ਜਿਹੜਾ ਹੰਕਾਰੀ ਹੁੰਦਾ ਹੰਕਾਰੀ ਬਿਨਾ ਮਾਨ ਸਵਕਾਰ ਨਹੀਂ ਕਰਦਾ ਬੜਾ ਬਣ ਦੀ ਇੱਛਾ ਨਾ ਬਈ ਛੇ ਹੰਕਾਰ ਹੈ ਬੜਾ ਬਣ ਦੀ ਕੋਸ਼ਿਸ਼ ਹੈ ਇਹ ਉਹ ਮੈਂ ਉਹੀ ਲਊਗਾ ਸੰਕਾਰ ਕਰੂਗਾ ਮਨ ਨੂੰ ਜਿਹਦੇ ਅੰਦਰ ਹੰਕਾਰ ਹੋਊਗਾ ਜਿਹਦੇ ਅੰਦਰ ਭੁੱਖ ਹੋਊਗੀ ਬੜਾ ਬਣਨ ਦੀ ਬੜਾ ਬਣਨ ਦੀ ਭੁੱਖ ਹੀ ਹੰਕਾਰ ਹੈ ਉਹੀ ਸ਼੍ਰੀ ਖੁਦਾ ਹੈ ਜਿਹੜੇ ਗੁਰੂ ਬਣਦੇ ਨੇ ਕਹਾਉਂਦੇ ਨੇ ਜਾਂ ਕਿਸੇ ਨੂੰ ਬਣਾਉਂਦੇ ਨੇ ਉਹ ਆਪ ਹੀ ਹੰਕਾਰੀ ਨੇ ਜਿਹੜੇ ਰਵਿਦਾਸ ਨੂੰ ਗੁਰੂ ਦੀ ਲੜਾਈ ਲੜਦੇ ਨੇ ਹੰਕਾਰੀ ਨੇ ਉਹ ਉਹਨਾਂ ਨੂੰ ਨਹੀਂ ਪਤਾ ਸੀ ਹੰਕਾਰੀਆਂ ਹੰਕਾਰੀ ਨੇ ਜੇ ਇੱਕ ਨੇ ਗਲਤੀ ਕਰ ਲਈ ਤੁਸੀਂ ਕਾਹਤੇ ਕਰਦੇ ਹੋ ਜੇ ਇੱਕ ਨੇ ਆਪਣਾ ਘਰ ਭੁੱਖ ਲਿਆ ਤੁਸੀਂ ਕਾਹਤੇ ਅਗਲਾ ਉਹਨੇ ਆਪਣਾ ਸਾਡਾ ਅਸੀਂ ਵੀ ਭੁੱਖਣਾ ਹੰਕਾਰ ਇਹ ਨਾਨਕ ਬੜਾ ਮੰਨਿਆ ਜਾਂਦਾ ਰਬਦਾ ਛੋੜਾ ਮੰਨਿਆ ਜਾਂਦਾ ਕਿਸੇ ਦੇ ਕਹੇ ਤੇ ਨਾਨਕ ਨੇ ਬੜਾ ਬਣਨਾ ਨਾ ਰਵਿਦਾਸ ਨੇ ਛੋਟਾ ਤਾਂ ਜੋ ਹੈ ਉਹੀ ਰਹਿਣਾ ਨੇ ਸੱਚਖੰਡ ਜਨਾ ਕੋਈ ਬੜਾ ਹੁੰਦਾ ਨਾ ਕੋਈ ਛੋਟਾ ਹੁੰਦਾ ਥੋੜੇ ਬੜਾ ਨਹੀਂ ਬੜੇ ਬਣਨੇ ਤੁਸੀਂ ਬੜਾ ਬਣਾ ਦੋਗੇ ਛੋਟਾ ਬਣਾ ਦੋਗੇ ਕਿਸੇ ਨੂੰ ਇਹ ਆਪ ਬੜਾ ਬਣਾਉਣ ਲੱਗੇ ਨੇ ਰਬਦਾਸ ਨੂੰ ਆਪੇ ਬਣ ਜਾਓ ਤੁਸੀਂ ਆਪੇ ਅਕਲ ਕਰ ਲਓ ਕੁਛ ਇੱਕ ਨੇ ਦੁੱਧ ਚ ਕਾਂਜੀ ਪਾ ਲਈ ਕਹਿੰਦੇ ਅਸੀਂ ਦੁੱਧ ਚ ਕਾਂਜੀ ਪਾਉਣੀ ਬੜੇ ਦੁੱਧ ਚ ਕਾਂਜੀ ਪਾਉਣ ਲੱਗੇ ਨੇ ਅਸੀਂ ਤਾਂ ਨਾਨਕ ਦੀ ਬਾਣੀ ਚ ਕਾਂਜੀ ਪਾਤੀ ਨਾਨਕ ਨੂੰ ਗੁਰੂ ਬਣਾ ਦਿੱਤਾ ਨਾਨਕ ਤਾਂ ਕਹਿੰਦਾ ਮੈਂ ਦਾਸ ਹਾਂ ਅਸੀਂ ਉਹਦੀ ਬਾਣੀ ਚ ਕਾਂਜੀ ਪਾਤੀ ਗੁਰੂ ਬਣਾ ਕੇ ਤੁਸੀਂ ਰਵਦਾਸ ਦੀ ਬਾਣੀ ਚ ਕਾਹਦੇ ਕਾਂਜੀ ਪਾਉਨੇ ਹੋ ਤੁਸੀਂ ਕਾਹਦੇ ਮੂਰਖ ਬਣਦੇ ਹੋ ਤੁਸੀਂ ਕਹੋ ਭਾਈ ਨਾਨਕ ਗੁਰੂ ਹੋਊ ਤੁਸੀਂ ਕਹੀਓ ਅਸੀਂ ਤਾਂ ਨਾਨਕ ਨੂੰ ਵੀ ਭਗਤ ਮੰਨਦੇ ਹਾਂ ਰਵਦਾਸ ਵੀ ਭਗਤ ਗੁਰਬਾਣੀ ਦਾ ਇਹ ਕਹਿੰਦੀ ਹੈ ਤੁਸੀਂ ਜੋ ਮਰਜ਼ੀ ਮੰਨੀ ਲਓ ਗੱਲ ਗੱਤ ਹੋਈ ਅਸੀਂ ਤਾਂ ਬਾਣੀ ਤੋਂ ਗਾਹਾਂ ਜਾਣਾ ਨਹੀਂ ਜੋ ਗੁਰਬਾਣੀ ਕਹਿੰਦੀ ਉਹ ਮੰਨਣਾ ਹਾਂ ਗੁਰਬਾਣੀ ਤੋਂ ਸਾਬਤ ਕਰ ਦੋ ਫਿਰ ਅਸੀਂ ਮੰਨ ਲੈਨੇ ਗੁਰਬਾਣੀ ਤਾਂ ਸਾਬਤ ਨਹੀਂ ਹੁੰਦਾ ਐਸਾ ਹਲਕ ਜੇ ਇਹਨਾਂ ਦੇ ਫਸਿਆ ਨਾ ਗੋਖਰੂ ਹੁੰਦਾ ਕੋ ਧੌਂਹੜਾ ਜੇ ਚਿੜੀ ਦੇ ਬੱਚੇ ਦੇ ਹਲਕ 'ਚ ਫਸ ਜਾਏ ਉਹ ਹਾਲਤ ਹੋ ਜੀ ਹੋਈ ਹੋਈ ਇਹਨਾਂ ਦੀ ਹੁਣ ਇਹ ਹਲਕ 'ਚ ਵੱਧ ਗਿਆ ਭੌਂਖੜਾ ਸਿੱਖਾਂ ਦੇ ਛਟਪਟਾ ਕੇ ਮਰ ਜਾਣਗੇ ਛਟਪਟਾ ਕੇ ਮਰਨਗੇ ਗੱਲ ਹੈ ਨਹੀਂ ਉਹ ਹੁਣ ਪਿਛੇ ਮੁੜ ਨਹੀਂ ਸਕਦੇ ਗੱਲ ਝੂਠ ਦੇ ਆਧਾਰ ਤੇ ਬਣਾ ਲਈ ਸਾਰਾ ਹੀ ਝੂਠ ਦਾ ਤਾਣਾ ਬਾਣਾ ਬਣ ਕੇ ਖੜ ਗਏ ਜਿਵੇਂ ਛਟਪਟਾਇਆ ਸੀ ਹਿੰਦੂ ਜਿਵੇਂ ਛਟਪਟਾਇਆ ਸੀ ਮੁਸਲਮਾਨ ਐ ਛਟਪਟਾਉਣਗੇ ਉਦੋਂ ਵੀ ਬੁਰੀ ਤਰ੍ਹਾਂ ਨੂੰ ਛੱਡ ਪਟਾਉਣ ਛੱਡ ਪਟਾਉਂਦੇ ਹੀ ਨੇ ਹੁਣ ਵੀ ਕੋਈ ਮੰਨਦਾ ਇਹਨਾਂ ਨੂੰ ਕੋਈ ਪੁੱਛਦਾ ਡੇਰਾ ਨਿਚਲ ਸੱਚ ਸਾਧ ਸੰਗ ਪਾਇਆ ਡੇਰਾ ਨਿਚਲ ਨਿਚਲ ਡੇਰਾ ਉਹ ਡੇਰਾ ਅਚਲ ਹੈ ਧਰਤੀ ਦੇ ਉੱਤੇ ਕੋਈ ਡੇਰਾ ਨਿਚਲ ਨਹੀਂ ਹੈ ਧਰਤੀ ਸਾਰੀ ਘੁੰਮਦੀ ਹੈ ਇੱਥੇ ਡੇਰਾ ਨਿਚਲ ਕਿਹੜਾ ਸਾਰੀ ਮਾਇਆ ਹੀ ਘੁੰਮਦੀ ਆ ਮਾਇਆ ਜਿਹੜਾ ਹੋ ਹੀ ਨਹੀਂ ਸਕਦਾ ਚਲ ਮਾਇਆ ਡੋਲਣੀ ਕਹਿ ਰਿਹਾ ਕਬੀਰ ਪਹਿਲਾਂ ਹੀ ਕਬੀਰ ਮਾਇਆ ਡੋਲਣੀ ਪਵਣ ਚ ਘੋਲਣ ਹਾਰ ਉਹ ਜਿੱਦੋਂ ਪੈਦਾ ਹੋਈ ਆ ਮਾਇਆ ਪਵਣ ਤੋਂ ਉਹੀ ਨਹੀਂ ਖੜਦੀ ਕਿਤੇ ਪਵਣ ਤੋਂ ਹੀ ਮਾਇਆ ਪੈਦਾ ਹੋਈ ਆ ਜਦ ਉਹੀ ਨਹੀਂ ਰੁਕਦੀ ਤਾਂ ਉਹ ਤਾਂ ਪੈਦਾ ਹੋਈ ਚੀਜ਼ ਕਿਵੇਂ ਰੁਕ ਜੂਗੀ ਕਿੱਡਾ ਬੜਾ ਸਾਇੰਟਿਸਟ ਹੈ ਕਬੀਰ ਉਹਨੇ ਕਿੱਥੋਂ ਫੜੀ ਆ ਪਵਣ ਤੋਂ ਫੜੀ ਆ ਗੱਲ ਯਾਰ ਜਿੱਥੇ ਸਭ ਕੁ ਪੈਦਾ ਹੋਇਆ ਸੱਚੇ ਤੇ ਪਵਣਾ ਪਿਆ ਨਾਨਕ ਨੇ ਬਾਅਦ ਚ ਗਈ ਇਹ ਗੱਲ ਉਹ ਨਾਨਕ ਨੇ ਬਾਅਦ ਚ ਗਈ ਇਹ ਗੱਲ ਸੱਚੇ ਤੇ ਪਵਣਾ ਪਿਆ ਕਬੀਰ ਨੇ ਗੱਲ ਪਹਿਲਾਂ ਕਹਿਤੀ ਕਬੀਰ ਨੇ ਗੱਲ ਪਹਿਲਾਂ ਕਹਿਤੀ ਪਵਣ ਚ ਘੋਲਣ ਹਾਰ ਜਿਵੇਂ ਹਵਾ ਹੈ ਨਾ ਹਵਾ ਨੂੰ ਇਹ ਬੰਦ ਵੀ ਕਰ ਦਈਏ ਕਿਸੇ ਚੀਜ਼ ਵਿੱਚੇ ਚੱਕਰ ਕੱਟੀ ਜਾਂਦੀ ਹੈ ਹਵਾ ਨੂੰ ਕੋਈ ਖੜੀ ਕਰਕੇ ਦਿਖਾਵੇ ਕੋਈ ਹਵਾ ਨੂੰ ਤਾਕਤ ਦੁਨੀਆ ਦੀ ਖੜਾ ਨਹੀਂ ਕਰ ਸਕਦੀ ਨਾ ਹਵਾ ਜਲਦੀ ਹੁੰਦੀ ਹੈ ਜਦ ਜੰਮ ਜੂ ਹਵਾ ਫਿਰ ਲਿਕੁਇਡ ਬਣ ਜੂ ਹਵਾ ਨਹੀਂ ਰਹਿੰਦੀ ਫਿਰ ਪਾਣੀ ਬਣ ਜਾਂਦਾ ਹੁੰਦਾ ਹਵਾ ਜੰਮ ਗਈ ਤਾਂ ਪਾਣੀ ਬਣਿਆ ਆਕਸੀਜਨ ਹਾਈਡਰੋਜਨ ਪਾਣੀ ਹੋਰ ਕਿੱਥੋਂ ਬਣਿਆ ਜਾਂ ਗੈਸ ਨੂੰ ਆਪਾਂ ਜਮਾ ਦਿੰਦੇ ਆ ਫਿਰ ਉਹ ਲਿਕੁਇਡ ਨਹੀਂ ਬਣ ਜਾਂਦਾ ਫਿਰ ਤਰਲ ਪਦਾਰਥ ਬਣ ਜਾਂਦਾ ਹਵਾ ਨਹੀਂ ਰਹਿੰਦੀ ਫਿਰ ਗੈਸ ਨਹੀਂ ਰਹਿੰਦੀ ਜਾਂ ਗੈਸ ਬਣਦੀ ਹੈ ਫਿਰ ਉਹੀ ਹਾਲ ਹੋ ਜਾਂਦਾ ਉਹਦੇ ਚੇਂਜ ਆਫ ਸਟੇਟ ਹੋ ਜਾਂਦਾ ਦੂਸਰੀ ਉਹਦੀ ਸ਼ਕਲ ਬਣ ਜਾਂਦੀ ਪਵਣ ਪਵਨ ਝਕੋਲਣ ਹਾਂ ਹੁਣ ਇਹਦੇ ਵਿੱਚ ਡੇਰਾ ਕਿਵੇਂ ਤੁਹਾਡਾ ਰਹਿ ਜੂਗਾ ਫਿਰ ਡੇਰਾ ਕਿਵੇਂ ਰਹਿ ਜੂਗਾ ਮਾਇਆ ਦੇ ਵਿੱਚ ਕੋਈ ਚੀਜ਼ ਥਰ ਨਹੀਂ ਹੈ ਹੂੰ ਡੇਰਾ ਸੱਚ ਡੇਰਾ ਨੇਚਰ ਸੱਚ ਸੱਚ ਦੇ ਸੱਚ ਦਾ ਡੇਰਾ ਨੇਚਰ ਹੈ ਆਕਾਸ਼ ਜਿਹੜਾ ਹੈਗਾ ਇਹ ਨਹੀਂ ਹੈ ਇਹ ਨਹੀਂ ਚੱਲਦਾ ਆਕਾਸ਼ ਖੜਾ ਇਹ ਸੱਚ ਸੱਚੇ ਨਾਲ ਜੁੜਿਆ ਹੋਇਆ ਆਕਾਸ਼ ਸਭ ਕੁਝ ਤਾਂ ਚੱਲਦਾ ਚਲਾਇਮਾਨ ਲੱਗਦਾ ਆਕਾਸ਼ ਘੜਾ ਹੋਰ ਕੁਝ ਨਹੀਂ ਘੜਾ ਤਾਂ ਹੀ ਪੁੱਛਿਆ ਸੀ ਕਬੀਰ ਨੇ ਪੰਡਤ ਨੂੰ ਕੌਰੇ ਪੜਿਆ ਅੰਬਰ ਕਾਸ ਲੱਗਾ ਜਿਹੜਾ ਅੰਬਰ ਹੈ ਕਿਦਾਂ ਨਾਲ ਲੱਗਿਆ ਹੈ ਜੁੜਿਆ ਹੋਇਆ ਹਿਲਦਾ ਹੀ ਖੜਾ ਔਰ ਤਣਿਆ ਹੋਇਆ ਵੜ ਨਹੀਂ ਪੈਂਦਾ ਕੋਈ ਅੰਬਰ ਪੀਤਾਂਬਰ ਨਾਲ ਲੱਗਿਆ ਹੈ ਸਾਨੂੰ ਅੰਬਰ ਦਾ ਦਿੰਦਾ ਜਿਹਦਾ ਪੀਤਾ ਹੋਇਆ ਉਹ ਨਹੀਂ ਦਿੰਦਾ ਕਿਉਂਕਿ ਉਹ ਬਾਹਰ ਪੀਤੀ ਹੋਈ ਚੀਜ਼ ਅੰਦਰ ਹੈ ਉਹ ਬਾਹਰ ਹੈ ਅੰਦਰ ਵੀ ਹੈ ਬਾਹਰ ਵੀ ਹੈ ਇਹ ਜਿਹੜਾ ਅੰਬਰ ਹੈ ਉਹਦੇ ਅੰਦਰ ਹੈ ਜਿਹੜਾ ਪਾਣੀ ਅਸੀਂ ਪੀ ਲਿਆ ਸਾਡੇ ਅੰਦਰ ਹੋ ਜਾਂਦਾ ਅਸੀਂ ਉਹਦੇ ਅੰਦਰ ਹਾਂ ਅੰਬਰ ਦਾ ਪੀਤਾ ਹੈ ਪੀਤਾ ਅੰਬਰ ਦਾ ਅਰਥ ਪੀੜਾ ਕਰ ਲਿਆ ਅਰਥ ਘਰ ਦਾ ਇਲਾਜ ਸੀ ਨਾ ਕਰ ਲੈ ਪੀਲੇ ਕੱਪੜਿਆਂ ਨਾਲ ਪੀਤਾ ਅੰਬਰ ਆ ਜਿਹਨੇ ਪੀਲੇ ਅੰਬਰ ਅੰਬਰ ਜੀ ਦੇ ਅੰਦਰ ਹੈ ਭਵ ਸਾਗਰ ਜੀ ਦੇ ਅੰਦਰ ਹੈ ਭਵ ਸਾਗਰ ਸੁਖ ਸਾਗਰ ਮਾ ਹੈ ਅੰਬਰ ਸਾਰਾ ਭਵ ਸਾਗਰ ਪੀਤ ਦਾ ਅਰਥ ਪੀੜਾ ਕਰ ਲਿਆ ਸਾਰੇ ਹੂੰ ਦੇਰਾ ਨੇਚਰ ਸੱਚ ਸਾਧ ਸੰਗ ਪਾਇਆ ਪੀਤ ਬਸਨ ਕੁੰਦ ਦਸਨ ਉਥੇ ਆਇਆ ਨਾ ਪੀਤ ਬਸਨ ਪੀਲੇ ਵਸਤਰ ਕਰਤਾ ਉਹ ਪੀਤ ਦਾ ਹੁੰਦਾ ਪੀਤ ਪਤੀ ਨਾਲ ਵਸਣਾ ਸੁਰਤ ਦਾ ਸ਼ਬਦ ਨਾਲ ਜੁੜਨਾ ਪ੍ਰੀਤਮ ਪੀ ਆ ਪਤੀ ਪੀਤ ਪੀਤ ਵਸਨ ਜਿਹੜੀ ਸੁਰਤ ਸ਼ਬਦ ਨਾਲ ਜੁੜੀ ਹੋਈ ਆ ਪੀਤ ਵਸਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਅਰਥ ਕਰਨ ਵਾਲੇ ਤੋਂ ਪੰਡਤ ਨੇ ਅਰਥ ਕਰਨ ਵਾਲੇ ਉਹਨਾਂ ਨੂੰ ਕੀ ਪਤਾ ਵੀ ਕੀ ਹੈ ਉਹਨਾਂ ਨੇ ਆਪਣੇ ਜਿਹੜੇ ਗ੍ਰੰਥ ਪੜ੍ਹੇ ਤੇ ਉਹਦੇ ਚ ਪੀਤ ਦਾ ਅਰਥ ਪੀੜਾ ਸੀ ਉਹਨਾਂ ਨੇ ਕਿਹਾ ਪੀੜਾ ਹੋਊਗਾ ਦਾ ਅਰਥ ਪੜਨਾ ਜੇ ਨਾ ਆਪਣੇ ਉਹ ਅਰਥ ਕਰਦੇ ਜੋ ਉਹਨਾਂ ਨੇ ਪੜਿਆ ਸੀ ਗੁਰਬਾਣੀ ਭਾਸ਼ਾ ਅਲੱਗ ਹੂੰ ਸਾਧ ਸੰਗ ਪਾਇਆ ਡੇਰਾ ਨੇਚਨ ਸੱਚ ਸਾਧ ਸੰਗ ਪਾਇਆ ਇਹ ਸਾਧ ਸੰਗ ਸਾਧ ਜਿਹੜਾ ਅੰਦਰ ਹੈ ਨਾ ਅੰਤਰਾਤਮਾ ਉਹ ਸੱਚ ਉਸ ਡੇਰਾ ਉਹ ਉਸ ਡੇਰੇ 'ਚ ਹੈ ਉਹ ਨਿਸ਼ਚਲ ਹੈ ਇੱਕ ਪੈਰ ਇਹਦਾ ਆਤਮਾ ਦਾ ਮੇਨ ਪੈਰ ਉਸ ਰੇ ਚ ਇੱਕ ਪੈਰ ਇਹਦਾ ਬਾਹਰ ਇੱਕੋ ਪੈਰ ਬਾਹਰ ਹੈ ਇੱਕ ਹੱਥ ਬਾਹਰ ਹੈ ਇੱਕ ਹੱਥ ਅੰਦਰ ਅੱਧਾ ਅੰਦਰ ਹੈ ਅੱਧਾ ਬਾਹਰ ਮਨ ਕਰਕੇ ਬਾਹਰ ਹੈ ਜਿਤ ਕਰਕੇ ਅੰਦਰ ਹੈ ਪਰ ਕਰਕੇ ਅੰਦਰ ਆਤਮਾ ਕਰਕੇ ਬਾਹਰ ਬਾ ਜਿੱਥੇ ਉਹ ਅੰਦਰਲਾ ਬੈਠਾ ਹੈ ਉੱਥੇ ਜਾਣਾ ਹੈ ਉਹ ਹੈ ਨੇਚਰ ਦੇ ਡੇਰਾ ਨੇਚਰ ਸਾਧ ਸੰਗ ਸੱਚ ਸਾਧ ਸੰਗ ਪਾਇਆ ਸੱਚਾ ਡੇਰਾ ਉਹ ਸੱਚ ਡੇਰਾ ਸਾਧ ਸੰਗ ਪਾਇਆ ਬਾਹਰ ਸਾਰੇ ਝੂਠੇ ਡੇਰੇ ਨੇ ਝੂਠੇ ਹੀ ਬੰਦੇ ਨੇ ਜਿਨ੍ਹਾਂ ਦੇ ਡੇਰੇ ਬਣਾਏ ਨੇ ਸਭ ਝੂਠੇ ਨੇ ਸਾਡੀ ਬੋਲੀ ਸੱਚੀ ਨਹੀਂ ਹੈ ਝੂਠੀ ਬੋਲੀ ਹੈ ਤਾਂ ਡੇਰਾ ਕਹਿੰਦੇ ਆ ਅਸੀਂ ਇਹ ਬਾਣੀ ਸੱਚੀ ਹੈ ਸਾਨੂੰ ਤਾਂ ਸੱਚ ਬੋਲਣਾ ਹੀ ਨਹੀਂ ਆਉਂਦਾ ਜਾਂ ਅਸੀਂ ਡੇਰਾ ਬਾਹਰ ਕਹਿੰਦੇ ਆ ਅੰਮ੍ਰਿਤਸਰ ਬਾਹਰ ਕਹਿੰਦੇ ਆ ਹਰਮੰਦਰ ਬਾਹਰ ਕਹਿੰਦੇ ਆ ਝੂਠ ਹੈ ਸਾਰਾ ਝੂਠੀ ਬੋਲੀ ਹੈ ਅਸੀਂ ਅਸੀਂ ਕੂੜੇ ਆ ਰਹੇ ਆ ਝੂਠੇ ਆ ਗੁਰਬਾਣੀ ਦੇ ਅਨਸਾਰ ਨਹੀਂ ਬੋਲਦੇ ਅਸੀਂ ਜਿੱਦਣ ਗੁਰਬਾਣੀ ਦੇ ਅਨਸਾਰ ਬੋਲਣ ਲੱਗੇ ਉਦੋਂ ਸੱਚਾਰੇ ਬਣਾਂਗੇ ਸੱਚਾ ਜੋ ਸਾਨੂੰ ਬੋਲਣਾ ਹੀ ਨਹੀਂ ਹੁੰਦਾ ਇਹ ਸੰਸਾਰ ਦੀ ਬੋਲੀ ਝੂਠੀ ਬੋਲੀ ਹੈ ਝੂਠੇ ਇੱਥੇ ਦੇ ਬੰਦੇ ਇੱਥੇ ਸਭ ਕੁਝ ਹੈ ਹੀ ਝੂਠ ਸਭ ਕੁਝ ਝੂਠ ਹੈ ਇੱਥੇ ਦਾ ਅੰਮ੍ਰਿਤ ਸਰੋਵਰ ਝੂਠਾ ਨਹੀਂ ਹੁੰਦਾ ਜੇ ਝੂਠਾ ਨਹੀਂ ਤਾਂ ਅੱਖਾਂ ਨੂੰ ਦੇਖ ਨਹੀਂ ਸਕਦਾ ਸੱਚ ਨਹੀਂ ਅੱਖਾਂ ਨੂੰ ਦਿਖਦਾ ਜਿਹੜਾ ਅੱਖਾਂ ਨੂੰ ਦਿੰਦਾ ਝੂਠ ਹੈ ਉਹ ਬਿੰਸਨਹਾਰ ਹੈ ਬਿੰਸਨਹਾਰ ਤਨਾਸਵੰਤ ਹੈ ਨਾਸਬੰਦ ਚੀਜ਼ਾਂ ਨੂੰ ਤੁਸੀਂ ਪਰਲੋਕ ਦੀਆਂ ਚੀਜ਼ਾਂ ਨਾਲ ਜੋੜਤਾ ਤੁਸੀਂ ਤਾਂ ਸਾਰਾ ਧਰਮ ਹੀ ਨਾਸਬੰਦ ਬਣਾਤਾ ਵਿਚਾਰਧਾਰਾ ਹੀ ਨਾਸਬੰਦ ਬਣਾਤੀ ਸਭ ਕੁ ਨਾਸਬੰਦ ਬਣ ਗਿਆ ਨਾਨਕ ਤੇ ਜਨ ਨਹਿ ਡੁਲਾਇਆ ਨਾਨਕ ਤੇ ਜਨ ਨਹਿ ਡੁਲਾਇਆ ਉਹ ਜਿਹੜਾ ਆਦਮੀ ਹੈ ਜਨ ਹੈ ਨਾ ਜਨ ਹੁੰਦਾ ਗਿਆਨੀ ਜਨ ਦਾ ਅਰਥ ਹੈ ਜਾਣਕਾਰ ਜਨ ਤੋਂ ਜਨਕ ਬਣਦਾ ਜਨਕ ਆਪਣੇ ਆਪ ਨੂੰ ਨਹੀਂ ਕੋਈ ਗੱਲ ਹੁੰਦੀ ਜਦੋਂ ਨਾਨਕ ਨੂੰ ਜਨਕ ਕਿਹਾ ਭੱਟਾ ਨੇ ਉਹਨਾਂ ਨੇ ਜਨਕ ਕਿਹਾ ਯਾਨੀ ਗਿਆਨੀਆਂ ਜੋ ਸ੍ਰੇਸ਼ਟ ਗਿਆਨੀ ਜਿਹੜੇ ਹੋਰ ਗਿਆਨਵਾਨ ਸੀ ਉਹਨਾਂ ਚੋਂ ਸਾਰਿਆਂ ਤੋਂ ਹੈਡ ਸਾਰਿਆਂ ਦਾ ਲੀਡਰ ਗਿਆਨੀਆਂ ਦਾ ਉਸ ਵੇਲੇ ਜਨਕ ਰਾਜ ਅਵਤਾਰ ਜਨਕ ਹੋਰ ਵੀ ਨੇ ਜਨਕ ਰਾਜ ਅਵਤਾਰ ਜਨਕ ਦਾ ਅਰਥ ਹੁੰਦਾ ਜਾਣਕਾਰ ਜਿਹਨੇ ਜਾਣ ਲਿਆ ਕਿ ਆਪਣੇ ਆਪ ਨੂੰ ਜਾਣ ਲਿਆ ਆਤਮਾ ਨੂੰ ਜਾਣ ਲਿਆ ਆਤਮਾ ਖੋਜ ਲਈ ਆਤਮ ਚੀਨ ਪਰ ਆਤਮ ਚੀਨੋ ਉਹ ਹੁੰਦਾ ਜਨ ਆਪਣੇ ਆਪ ਨੂੰ ਨਾਨਕ ਜਨ ਕਹਿੰਦਾ ਭੱਟਾ ਨੇ ਉਹਨਾਂ ਨੂੰ ਜਨ ਕਿਹਾ ਆਪਣੇ ਆਪ ਨੂੰ ਉਹਨਾਂ ਨੇ ਭਗਤ ਵੀ ਨਹੀਂ ਕਿਹਾ ਭਗਤ ਬਹੁਤ ਬੜੀ ਇੱਜ਼ਤ ਕਿਉਂਕਿ ਭਗਤ ਵਾਸਤੇ ਇਹ ਹੈ ਨਾ ਭਗਤ ਬਰਾਬਰ ਨਾ ਕੋਈ ਔਰ ਨਾ ਕੋਈ ਆਪਣੇ ਆਪ ਨੂੰ ਫਿਰ ਬੜਾ ਕਿਵੇਂ ਕਹਿੰਦੇ ਇਸ ਕਰਕੇ ਨਹੀਂ ਗੁਰੂਆਂ ਨੇ ਆਪਣੇ ਆਪ ਨੂੰ ਭਗਤ ਕਿਹਾ ਭਗਤ ਕਹਣਾ ਇੱਕ ਹਮਾਕਤ ਵਾਲੀ ਗੱਲ ਹੈ ਆਪਣੇ ਆਪ ਅਜੇ ਕਿਹਾ ਪੁਰਸ਼ ਨੇ ਭਗਤ ਭਗਤ ਕਹਾ ਕਿ ਇਸ ਦਾ ਤੇ ਮੂਰਖ ਨੇ ਮੂਰਖ ਸੀ ਜਿਹੜਾ ਭਗਤ ਨਹੀਂ ਹੁੰਦਾ ਉਹ ਕਹਿੰਦਾ ਜੇਤੀ ਮੈਂ ਭਗਤ ਆਪਣੇ ਨਾਮ ਭਗਤ ਲਾਤਾ ਸੀ ਮੂਰਖ ਭਗਤਾਂ ਨੇ ਕੰਮ ਕੀਤਾ ਜਿਹੜਾ ਤੈਂ ਕੀਤਾ ਕਿਸੇ ਡੇਰੇ ਦੇ ਭਗਤਾਂ ਦੇ ਪਿੱਛੇ ਪਹਿਲਾਂ ਤਾਂ ਉਹਨੇ ਡੇਰਾ ਬਣਾਇਆ ਹੀ ਕੋਈ ਨਹੀਂ ਰਾਜ ਰਹਿੰਦੇ ਤੇ ਕਰਦੇ ਰਹਿਣ ਜਿੱਥੇ ਡੇਰਾ ਬਣਿਆ ਉੱਥੇ ਝਗੜਾ ਵੀ ਪਿਆ ਗੁਰੂ ਘਰ ਥੋੜਾ ਜਿਹਾ ਡੇਰੇ ਬਣਾਉਣ ਵਾਲੀ ਗੱਲ ਹੋਈ ਝਗੜੇ ਵੀ ਪਏ ਕਿ ਸੰਗਤ ਜੁੜਦੀ ਰਹੀ ਉੱਥੇ ਹੋਰ ਸਿਸਟਮ ਕਰਨਾ ਪਿਆ ਉੱਥੇ ਝਗੜੇ ਵੀ ਪਏ ਹੋਏ ਗੁਰੂ ਅੰਗਦ ਦੇਵ ਨੂੰ ਉਦੋਂ ਛੱਡ ਕੇ ਆਉਣਾ ਪਿਆ ਦੂਏ ਤੋਂ ਗੁਰੂ ਅਮਰਦਾਸ ਨੂੰ ਉਹ ਜਗ੍ਹਾ ਛੱਡ ਕੇ ਦੂਏ ਤੋਂ ਜਾਣਾ ਪਿਆ ਰਾਮਦਾਸ ਨੂੰ ਉਹ ਛੱਡ ਕੇ ਉੱਥੇ ਆਉਣਾ ਪਿਆ ਕਿ ਜਿੱਥੇ ਪਹਿਲੇ ਉਹਨਾਂ ਦੀ ਔਲਾਦ ਸੀ ਉਹ ਚੰਗਾ ਨਹੀਂ ਸਮਝਦੀ ਆਪਣੇ ਆਪ ਨੂੰ ਸੀਨੀਅਰ ਸਮਝਦੀ ਸਾਡਾ ਤਾਂ ਇਹ ਕੱਲ ਗੁਲਾਮ ਸੀਗਾ ਸਾਡੇ ਦਾ ਬਾਪ ਦਾ ਚੇਲਾ ਸੀ ਇਹ ਘਟਿਆ ਸਮਝਦੇ ਹੋ ਕਹਿੰਦੇ ਤੁਸੀਂ ਇਹਨਾਂ ਦੇ ਪਰੇ ਹੋ ਜਾਓ ਇਹ ਤਾਂ ਮੂਰਖ ਨੇ ਇਹਨਾਂ ਨੂੰ ਕੀ ਪਤਾ ਵੀ ਤੁਹਾਡੀ ਅਵਸਥਾ ਰਹੀ ਕੀ ਹੈ ਦਾਤੂ ਦਾਸੂ ਹੋਏ ਮੂਰਖ ਕਿ ਹੋਰ ਕਿਸੇ ਮੂਰਖ ਸੀ ਤਾਂ ਹੀ ਨਹੀਂ ਰਹੀ ਮਿਲੀ ਤਾਂ ਹੀ ਲੱਤ ਮਾਰਨ ਦੀ ਗੱਲ ਆਉਂਦੀ ਹੈ ਹੋਰ ਕਾਦੀ ਹੁੰਦੀ ਤਾਂ ਹੀ ਅਪਸ਼ਬਦ ਬੋਲਣ ਦੀ ਗੱਲ ਆਉਂਦੀ ਹੈ ਜੇ ਮੂਰਖ ਸੀ ਸ੍ਰੀ ਚੰਦ ਤਾਂ ਹੀ ਅਪਸ਼ਬਦ ਬੋਲਣ ਦੀ ਗੱਲ ਆਉਂਦੀ ਹੈ ਪਛਾਣ ਨਹੀਂ ਸਕਿਆ ਕੀ ਜਿਹਦੇ ਕੋ ਪਛਾਣਨ ਵਾਲੀ ਵੀ ਬੁੱਧੀ ਨਹੀਂ ਉਹ ਫਿਰ ਮੂਰਖ ਨਹੀਂ ਦਾ ਹੋਰ ਕੀ ਹੈ ਆਪ ਤਾਂ ਨਹੀਂ ਹੋਏ ਜਾਂ ਪਛਾਣਨ ਵਾਲੀ ਅਕਲ ਵੀ ਨਹੀਂ ਹੈ ਵੀ ਲੋਕ ਮੰਨਦੇ ਨੇ ਮੈਂ ਉਹ ਮੰਨ ਲਵਾਂ ਦੂਜੇ ਦੇ ਕਹੇ ਉਹ ਨਹੀਂ ਅਕਲ ਆਈ ਵੀ ਦੂਜੇ ਦੇ ਕਹੇ ਤੇ ਅਕਲ ਆ ਜੇ ਹੋਮੇ ਜੀ ਹੋਮੇ ਮਤ ਮਾਰ ਦਿੰਦੀ ਜਿੱਤੇ ਹੋਮੇ ਹੁੰਦੀ ਹੈ ਮਤ ਮਾਰੀ ਜਾਂਦੀ ਹੈ ਹੋਮੇ ਤਾਂ ਮਤ ਮਾਰੇ ਦਿੰਦੀ ਹੈ ਹਾਂਜੀ